ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਮੁੱਖ ਵਿਸ਼ਾ ਹੈ ਵਿਹਲੜ ਸਾਧ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਲਾਹੌਰ ਸ਼ਹਿਰ ਵਿੱਚ ਭਗਤ ਛੱਜੂ ਜੀ ਮਸ਼ਹੂਰ ਸੰਤ ਹੋਏ ਹਨ ਇਹ ਇੱਕ ਦਿਨ ਸ਼ਹਿਰ ਵਿੱਚ ਗਦਾ ਕਰਨ ਜਾ ਰਹੇ ਸਨ ਕਿ ਰਸਤੇ ਵਿੱਚ ਦੋ ਮੰਜ਼ਿਲਾ ਮਕਾਨ ਬਣ ਰਿਹਾ ਸੀ ਮਕਾਨ ਦੀ ਛੱਤ ਤੇ ਬੈਠੇ ਦੋ ਮਿਸਤਰੀ ਇੱਕ ਦੂਸਰੇ ਨੂੰ ਕਹਿਣ ਲੱਗੇ ਦੇਖੋ ਭਗਤ ਜੀ ਕਿੰਨੀ ਮौज ਵਿੱਚ ਹਨ ਨਾ ਕੋਈ ਫਿਕਰ ਨਾ ਫਾਕਾ ਦੋ ਮਧੂਕੜੀਆਂ ਮੰਗ ਕੇ ਲਿਆਂਦੀਆਂ ਖਾ ਕੇ ਠੰਡਾ ਪਾਣੀ ਪੀ ਕੇ ਮौज ਹੀ ਮौज ਇੱਕ ਅਸੀਂ ਹਾਂ ਜੋ ਕੜਕ ਦੀ ਧੁੱਪ ਵਿੱਚ ਅੱਧ ਸਮਾਨ ਲਟਕ ਰਹੇ ਹਾਂ ਸਿਰ ਤੋਂ ਪੈਰਾਂ ਤੱਕ ਪਸੀਨਾ ਚੋ ਰਿਹਾ ਹੈ ਸੂਰਜ ਚੜ੍ਹਦੇ ਕੰਮ ਤੇ ਆਓ ਅਤੇ ਆਥਣ ਤੱਕ ਲਿਆ ਇਟਾਂ ਲਿਆ ਗਾਰਾ ਵਾਲੀ ਮੁਹਾਰਨੀ ਸਾਰਾ ਦਿਨ ਅਲਾਪਦੇ ਹਾਂ ਅਤੇ ਰਾਤ ਨੂੰ ਸੁਪਨੇ ਵਿੱਚ ਵੀ ਇਹੀਓ ਕਰਦੇ ਭਗਤ ਜੀ ਨੇ ਸਾਰੀ ਵਾਰਤਾ ਸੁਣ ਕੇ ਦੋਨਾਂ ਮਿਸਤਰੀਆਂ ਨੂੰ ਬੁਲਾ ਕੇ ਪੁੱਛਿਆ ਤੁਹਾਨੂੰ ਇੱਥੇ ਕੀ ਦਿਹਾੜੀ ਮਿਲਦੀ ਹੈ ਸਮੇਂ ਅਨੁਸਾਰ ਜੋ ਦਿਹਾੜੀ ਮਿਲਦੀ ਸੀ ਉਹਨਾਂ ਦੱਸ ਦਿੱਤੀ ਭਗਤ ਜੀ ਕਹਿਣ ਲੱਗੇ ਇਸ ਤੋਂ ਦੁੱਗਣੇ ਪੈਸੇ ਦੇਵਾਂਗਾ ਮੇਰੇ ਨਾਲ ਚੱਲੋ ਜੋ ਮੈਂ ਦੱਸਾਂਗਾ ਉਹ ਕੰਮ ਅੱਧੀ ਦਿਹਾੜੀ ਕਰਨਾ ਸੁਣ ਕੇ ਦੋਨੋਂ ਮਿਸਤਰੀ ਬੜੇ ਚਾਅ ਨਾਲ ਭਗਤ ਜੀ ਨਾਲ ਤੁਰ ਪਏ ਭਗਤ ਜੀ ਉਹਨਾਂ ਨੂੰ ਲੈਣ ਲੈ ਕੇ ਚੁਬਾਰੇ ਵਿੱਚ ਚਲੇ ਗਏ ਦੋਨੋਂ ਨੂੰ ਮਾਲਾ ਫੜਾ ਦਿੱਤੀ ਅਤੇ ਕਿਹਾ ਕੋਈ ਗੱਲ ਨਹੀਂ ਕਰਨੀ ਸੋਣਾ ਨਹੀਂ ਇੱਕ ਦੂਸਰੇ ਵੱਲ ਪਿੱਠ ਕਰਕੇ ਰਾਮ ਜਪੋ ਅਤੇ ਇੱਕ ਕੋਨੇ ਵਿੱਚ ਭਗਤ ਜੀ ਆਪ ਬੈਠ ਗਏ 10-15 ਮਿੰਟ ਹੀ ਗੁਜ਼ਰੇ ਸਨ ਕਿ ਮਨ ਉਚਾਟ ਹੋ ਗਿਆ ਅਤੇ ਗੱਲਾਂ ਕਰਨ ਲੱਗ ਪਏ ਕਿ ਬਈ ਬੜਾ ਔਖਾ ਕੰਮ ਹੈ ਅਖੀਰ ਹੋ 10 ਮਿੰਟ ਪਿੱਛੋਂ ਮਾਲਾ ਰੱਖ ਕੇ ਕਹਿਣ ਲੱਗੇ ਭਗਤ ਜੀ ਅਸਾਥੋਂ ਇਹ ਕੰਮ ਨਹੀਂ ਹੁੰਦਾ ਇਹ ਉਹ ਕੰਮ ਹੈ ਜਿਸ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪ ਕਿਹਾ ਹੈ ਕਿ ਆਖਣ ਔਖਾ ਸਾਚਾ ਨਾਉ ਅਤੇ ਭਾਈ ਗੁਰਦਾਸ ਜੀ ਨੇ ਇਸ ਨੂੰ ਕਿਹਾ ਹੈ ਸਿਲ ਜੋਗ ਅਲੂਣੀ ਚੱਟੀ ਹੈ ਪਿਛਲੀ ਸਦੀ ਵਿੱਚ ਸੰਤ ਅਤਰ ਸਿੰਘ ਜੀ ਮਸਤੂਆਣਾ ਬਾਬਾ ਨੰਦ ਸਿੰਘ ਜੀ ਆਦਿ ਜਿਨ੍ਹਾਂ ਨੇ ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ ਇਹ ਵਿਖਮ ਘਾਲ ਘਾਲੀ ਸੰਤਾਂ ਦੇ ਕੌਤਕ ਦਾ ਕਰਤਾ ਇਹਨਾਂ ਨੂੰ ਵਿਹਲੜ ਸਾਧ ਦੱਸਦਾ ਹੈ ਕਿਉਂਕਿ ਜੀਵਨ ਵਿੱਚ ਇਸ ਨੇ ਅਤੇ ਇਸ ਦੇ ਸਮਰਥਕਾਂ ਨੇ ਭਾਵ ਘੱਗਾ ਆਦਿ ਨੇ ਕਦੇ ਆਪ ਨਾਮ ਦੀ ਕਮਾਈ ਨਹੀਂ ਕੀਤੀ ਤਰਕਸ਼ੀਲਾਂ ਦੇ ਟੋਲੇ ਨਾਲ ਰਲ ਕੇ ਸਾਰੀ ਉਮਰ ਕੁਤਰਕਾਂ ਚੁੰਚ ਗਿਆਨ ਮਗਜ ਖਪਤੀ ਅਤੇ ਬਹਿਸਾਂ ਵਿੱਚ ਹੀ ਜੀਵਨ ਗੁਜ਼ਾਰਿਆ ਜਦ ਇਸਰਾ ਤੁਰੇ ਹੀ ਨਹੀਂ ਤਾਂ ਇਸ ਰਸਤੇ ਦੇ ਪਾਂਦੀਆਂ ਲਈ ਖਸਮੋ ਕੁੱਥੇ ਅਤੇ ਹਉਮੈ ਦੇ ਗਰਸੇ ਹੋਰ ਕੀ ਆਖ ਸਕਦੇ ਹਨ ਗੁਰਬਾਣੀ ਵਿੱਚੋਂ ਆਪਣੇ ਚੁੰਚ ਗਿਆਨ ਦਾ ਚਸ ਪੂਰਾ ਕਰਨ ਲਈ ਵੀ ਉਹੀ ਤੁਕਾਂ ਲੱਭੀਆਂ ਹਨ ਜੋ ਇਹਨਾਂ ਦੀ ਮਾਨਸਿਕ ਬ੍ਰਿਤੀ ਦੇ ਅਨੁਕੂਲ ਹਨ ਮਾਇਆ ਕੀ ਕ੍ਰਿਤ ਛੋਟ ਗਵਾਈ ਭਗਤੀ ਸਾਰ ਨਾ ਜਾਣੇ ਜਦ ਕਿ ਗੁਰੂ ਬਾਣੀ ਵਿੱਚ ਇਹ ਵੀ ਦਰਜ ਹੈ ਜਿਨ ਕੋ ਪੁਰਬ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਉਨੀ ਛੜਿਆ ਮਾਇਆ ਸੁਹਾਵੜਾ ਤਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਿਵੈ ਮੰਨੇ ਨੂੰ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਅੰਗ 959 ਤੇ ਐਸਾ ਕੋਵਿਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਤੇ ਆਇਆ ਇਹ ਬਖਸ਼ੀਸ਼ ਖਸਮ ਤੇ ਪਾਵਾਂ ਆਠ ਪਹਿਰ ਕਰ ਜੋੜ ਧਿਆਵਾਂ ਨਾਮ ਜਪੀ ਨਾਮ ਸਹਿਜ ਸਮਾਵਾਂ ਨਾਮ ਨਾਨਕ ਮਿਲੇ ਉਚਾਰਣਾ ਅੰਗ 1077 ਹੁਣ ਅਸੀਂ ਪਾਠਕਾਂ ਨੂੰ ਇਹਨਾਂ ਦੇ ਆਪਣੇ ਕਿਰਦਾਰ ਦੇ ਦਰਸ਼ਨ ਕਰਾਵਾਂਗੇ ਪਾਠਕਾਂ ਨੂੰ ਅਸੀਂ ਦੱਸਾਂਗੇ ਕਿ ਇਹ ਸਾਰੇ ਸਬਰਾਂ ਵਾਲੇ ਵਾਲਾ ਅਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜਾਂ ਇੰਦਰਜੀਤ ਸਿੰਘ ਘੱਗਾ ਇਹਨਾਂ ਦੀ ਆਪਣੀ ਨਿੱਜੀ ਜ਼ਿੰਦਗੀ ਆਪਣਾ ਨਿੱਜੀ ਕਿਰਦਾਰ ਕੀ ਹੈ ਸੁਖਵਿੰਦਰ ਸਿੰਘ ਸਭਾ ਆਪਣੀ ਸਕੂਲੀ ਵਿਦਿਆ ਪਿੱਛੋਂ ਪੁਲਿਸ ਵਿੱਚ ਭਰਤੀ ਹੋ ਗਿਆ ਉਤੋਂ ਇਹ ਕੱਢ ਦਿੱਤਾ ਗਿਆ ਫਿਰ ਇਹ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਲ ਗਿਆ ਬਾਬੇ ਜਦ ਟੋਕਰੀ ਭਰ ਕੇ ਸਿਰ ਤੇ ਰੱਖੀ ਇਸ ਦੀ ਕਮਰ ਨੂੰ ਵਲ ਪੈ ਗਿਆ ਉੱਥੋਂ ਭੱਜ ਆਇਆ ਹੁਣ ਨਾ ਹੀ ਨੌਕਰੀ ਕਰਦਾ ਹੈ ਨਾ ਕੋਈ ਦੁਕਾਨਦਾਰੀ ਸਾਡੀ ਸੂਚਨਾ ਅਨੁਸਾਰ ਜ਼ਮੀਨ ਮਾਤਾ ਪਿਤਾ ਨੇ ਠੇਕੇ ਤੇ ਦਿੱਤੀ ਹੋਈ ਹੈ ਕਾਲੇ ਅਫਗਾਨੇ ਦਾ ਨਾਲ ਸਾਂਝ ਪਾਉਣ ਕਰਕੇ ਲੜਕਾ ਬਾਹਰ ਭੇਜ ਦਿੱਤਾ ਅਤੇ ਆਪ 4-5 ਬੰਦਿਆਂ ਨੇ ਰਲ ਕੇ ਪਿੰਡ ਦਾ ਇੱਕ ਗੁਰਦੁਆਰਾ ਮੰਨ ਲਿਆ ਅਤੇ ਉਸ ਦੀ ਆਮਦਨ ਤੇ ਮੌਜਾਂ ਮਾਣਦਾ ਹੈ ਅਤੇ ਗੁਰੂ ਕੇ ਪਿਆਰਿਆਂ ਨੂੰ ਵੇਲੜ ਸਾਧ ਦੱਸਦਾ ਹੈ ਡਾਕਟਰ ਅਨੋਖ ਸਿੰਘ ਜੀ ਦੇ ਦੱਸਣ ਅਨੁਸਾਰ ਇੰਦਰ ਸਿੰਘ ਘੱਗਾ 8 ਜਮਾਤਾਂ ਪਾਸ ਕਰਕੇ ਸਰਕਾਰੀ ਮਹਿਕਮੇ ਵਿੱਚ ਡਰਾਈਵਰ ਭਰਤੀ ਹੋ ਗਿਆ ਉੱਥੇ ਕਿਸੇ ਚੋਰੀ ਦੇ ਕੇਸ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਮਿਸ਼ਨਰੀ ਕਾਲਜ ਵਿੱਚ 2 ਸਾਲਾ ਕੋਰਸ ਕਰਕੇ ਉੱਥੇ ਹੀ ਘਰ ਦੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਦੀ ਉਪਾਧੀ ਲੈ ਲਈ ਜਦ ਕਿ ਇਸ ਦੇ ਭਰਾ ਡਾਕਟਰ ਹਰਪਾਲ ਸਿੰਘ ਪੁੰਨੂ ਨੇ ਘਾਲਣਾ ਘਾਲ ਕੇ ਪੜ੍ਹਾਈ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਜਿਸ ਨੂੰ ਇਹ ਟਿੱਚ ਸਮਝਦਾ ਹੈ ਇੰਦਰ ਸਿੰਘ ਕੱਗਾ ਨਾ ਕੋਈ ਨੌਕਰੀ ਕਰਦੇ ਹਨ ਨਾ ਬਿਜ਼ਨਸ ਨਾ ਖੇਤੀ ਕਰਦੇ ਹਨ ਨਾ ਬਾਹਰ ਕਿਸੇ ਗੁਰਦੁਆਰੇ ਦੀ ਸਟੇਜ ਤੇ ਬੋਲ ਸਕਦੇ ਹਨ ਨਾ ਆਪਣੇ ਦੇਸ਼ ਵਿੱਚ ਇਹਨਾਂ ਦੀ ਆਮਦਨ ਦਾ ਕੀ ਜਰੀਆ ਹੈ ਇਹ ਆਪ ਹੀ ਦੱਸ ਸਕਦੇ ਹਨ ਪਰ ਲੋਕਾਂ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਗੱਜ-ਵੱਜ ਕੇ ਦੇ ਰਹੇ ਹਨ ਦੂਸਰਾ ਦੂਸ਼ਣ ਇਹ ਪੰਥ ਪ੍ਰਮਾਣਿਤ ਸੰਤਾਂ ਤੇ ਇਹ ਲਾਉਂਦੇ ਹਨ ਕਿ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਇਸ ਲਈ ਇਹ ਸਿੱਖ ਕਹਲਾਉਣ ਦੇ ਹੱਕਦਾਰ ਨਹੀਂ ਜਦ ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਭਾਈ ਤਾਰੂ ਸਿੰਘ ਸ਼ਹੀਦ ਬਾਬਾ ਫੂਲਾ ਸਿੰਘ ਅਕਾਲੀ ਅਤੇ ਮਾਈ ਭਾਗ ਕੌਰ ਜਿਨ੍ਹਾਂ ਨੂੰ ਭਾਗੋ ਵੀ ਕਹਿੰਦੇ ਹਨ ਦੀ ਬੰਸਾਵਲੀ ਪ੍ਰਾਪਤ ਨਹੀਂ ਹੁੰਦੀ ਇਹਨਾਂ ਦੀ ਕੋਈ ਵੀ ਬੰਸਾਵਲੀ ਪ੍ਰਾਪਤ ਨਹੀਂ ਹੁੰਦੀ ਹੁਣ ਪਤਾ ਨਹੀਂ ਇਹ ਜੁੰਡਲੀ ਇਹਨਾਂ ਨੂੰ ਸਿੱਖ ਮੰਨੇਗੀ ਜਾਂ ਨਹੀਂ 20ਵੀਂ ਸਦੀ ਵਿੱਚ ਅਕਾਲੀ ਕੌਰ ਸਿੰਘ ਨਹਿੰਗ ਭਗਤ ਪੂਰਨ ਸਿੰਘ ਪਿੰਗਲਵਾੜੇ ਜਿਨ੍ਹਾਂ ਦੀ ਕਮਾਈ ਅੱਗੇ ਸਾਰਾ ਸੰਸਾਰ ਨਤਮਸਤਕ ਹੁੰਦਾ ਹੈ ਉਹ ਵੀ ਗ੍ਰਸਤੀ ਨਹੀਂ ਸਨ ਇਸੇ ਤਰ੍ਹਾਂ ਹੁਣ ਦੇ ਸੰਤ ਬਲਬੀਰ ਸਿੰਘ ਸੀਚਲੇ ਵਾਲੇ ਜਿਨ੍ਹਾਂ ਨੇ ਕਾਲੀ ਵੇਈ ਦੀ ਕਾਰ ਸੇਵਾ ਕਰਕੇ ਦੇਸ਼ ਪ੍ਰਦੇਸ਼ ਵਿੱਚ ਨਾਮ ਕਮਾ ਕੇ ਖਾਲਸਾ ਪੰਥ ਦਾ ਨਾਮ ਉੱਚਾ ਕੀਤਾ ਹੈ ਅਤੇ ਜਿਨ੍ਹਾਂ ਦੀ ਪ੍ਰਸ਼ੰਸਾ ਸਾਡੇ ਦੇਸ਼ ਦੇ ਪਿਛਲੇ ਰਾਸ਼ਟਰਪਤੀ ਕਲਾਮ ਸਾਹਿਬ ਨੇ ਯੂਐਨਓ ਵਿੱਚ ਕੀਤੀ ਉਹ ਵੀ ਬਿਹੰਗਮ ਹਨ ਅਜਿਹੀਆਂ ਸ਼ਖਸੀਅਤਾਂ ਨੂੰ ਇਹ ਭੰਡਦੇ ਥੱਕਦੇ ਨਹੀਂ ਪਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜਿਸ ਦੀਆਂ ਆਪਣੀਆਂ ਤੇ ਉਸ ਦੇ ਦੋ ਪੁੱਤਰਾਂ ਦੀਆਂ ਕਰਤੂਤਾਂ ਨੇ ਦੇਸ਼ ਵਿਦੇਸ਼ ਵਿੱਚ ਪੰਥ ਦਾ ਨਾਉ ਨਾਉ ਹੀ ਡੋਬ ਦਿੱਤਾ ਉਸ ਦੀ ਪ੍ਰਸ਼ੰਸਾ ਦੇ ਪੁੱਲ ਬੰਦੇ ਨਹੀਂ ਥੱਕਦੇ ਜਦ ਕਿ ਗੁਰਬਾਣੀ ਉਪਦੇਸ਼ ਦੇ ਰਹੀ ਹੈ ਜਿਨ ਤੂ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ ਨਾਮ ਰਤਾ ਸੋਈ ਨਿਰਵਾਣ ਅੰਗ 325 ਕਬੀਰ ਜੋ ਗ੍ਰਹਿ ਕਰੇ ਤੈ ਧਰਮ ਕਾ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਂ ਕੋ ਵੱਡ ਅਭਾਗ ਅੰਗ 1311 ਜਦ ਕਿ ਸਾਰਾ ਸਿੱਖ ਜਗਤ ਜਾਣਦਾ ਹੈ ਕਿ ਸੰਤ ਅਤਰ ਸਿੰਘ ਬਾਬਾ ਆਨੰਦ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਖਾਲਸਾ ਆਦਿ ਨੇ ਸੰਸਾਰ ਦੇ ਮਾਇਆਵੀ ਬੰਧਨਾਂ ਤੋਂ ਮੁਕਤ ਜੀਵਨ ਬਤੀਤ ਕੀਤਾ ਹੈ ਅੱਜ ਦੀ ਸਥਿਤੀ ਹੋਰ ਹੈ ਆਬਾਦੀ ਬਹੁਤ ਵੱਧ ਗਈ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਨੌਕਰੀ ਮਿਲਦੀ ਨਹੀਂ ਹੋਰ ਕਾਰੋਬਾਰ ਕਰਨ ਲਈ ਪੈਸਾ ਅਤੇ ਹੋਰ ਸਾਧਨ ਚਾਹੀਦੇ ਹਨ ਇਸ ਲਈ ਗੁਰਮਤ ਵਿਹੋਣੇ ਮੁੰਡਿਆਂ ਨੇ ਤੂੰਬੀ ਫੜ ਲਈ ਥੋੜੀ ਬਹੁਤ ਧਾਰਮਿਕ ਬਿਰਤੀ ਵਾਲਿਆਂ ਨੇ ਵਾਜੇ ਫੜ ਕੇ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਜੋ ਚਤੁਰ ਬੁੱਧੀ ਵਾਲਿਆਂ ਨੇ ਲੰਮੇ ਚੋਲੇ ਪਾ ਕੇ ਗੋਲ ਪੱਗਾ ਬੰਨ ਲੀਆਂ ਅਤੇ ਸੰਤ ਅਖਵਾਉਣ ਲੱਗ ਪਏ ਕੁਝ ਐਸੇ ਬੰਦੇ ਜੋ ਮਹਾਪੁਰਸ਼ਾਂ ਦੀ ਸੰਗਤ ਤਾਂ ਕਰਦੇ ਹਨ ਪਰ ਕਿਸੇ ਕਾਰਨ ਗੱਦੀ ਪ੍ਰਾਪਤ ਨਾ ਹੋਈ ਹਤਾਸ਼ ਹੋ ਕੇ ਆਪਣੇ ਵਡੇਰਿਆਂ ਦੇ ਨਾਂ ਤੇ ਨਵੇਂ ਸਥਾਨ ਬਣਾ ਲਏ ਕਿ ਅਸੀਂ ਇਹਨਾਂ ਦੇ ਜੀਵਨ ਨੂੰ ਦੇਖ ਕੇ ਉਹਨਾਂ ਮਹਾਪੁਰਸ਼ਾਂ ਦੀ ਨਿੰਦਾ ਕਰੀਏ ਜਿਨ੍ਹਾਂ ਦੀ ਕਮਾਈ ਦਾ ਫਾਲੇ ਖਾ ਰਹੇ ਹਨ ਜਾਂ ਕਿ ਅਸੀਂ ਅੱਜ ਦੇ ਸਿੰਘ ਸਭਾ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਲੱਛਣ ਦੇਖ ਕੇ 1920 ਦੇ ਸਿੰਘ ਸਭਾ ਸੰਚਾਲਕ ਗੁਰਮੁਖਾਂ ਨੂੰ ਭੰਡਣ ਲੱਗ ਜਾਈਏ ਅਤੇ ਇਸ ਤਰ੍ਹਾਂ ਜੇ ਅੱਜ ਅਕਾਲੀਆਂ ਤੇ ਆਮ ਸਿੱਖ ਕਹਿਲਾਉਣ ਵਾਲਿਆਂ ਦੀਆਂ ਕਰਤੂਤਾਂ ਦੇਖ ਕੇ ਕੋਈ ਅਨਮਤੀਆ ਇਹ ਕਹੇ ਕਿ ਜਿਹੋ ਜਿਹੇ ਇਹ ਸਿੱਖ ਹਨ ਇਹਨਾਂ ਦਾ ਗੁਰੂ ਵੀ ਅਜਿਹਾ ਹੀ ਹੋਵੇਗਾ ਤਾਂ ਸਾਡੇ ਮਨ ਤੇ ਕੀ ਬੀਤੇਗੀ ਇਹ ਆਪਾਂ ਸਭ ਸਮਝ ਸਕਦੇ ਹਾਂ ਪਰ ਜਿਸ ਦੀ ਬਿਰਤੀ ਹੀ ਐਸੀ ਹੋ ਜਾਵੇ ਕਿ ਉਹ ਸਾਰਿਆਂ ਵਿੱਚ ਔਗਣ ਹੀ ਦੇਖੇ ਹਮ ਬੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਅੰਗ 974 ਅਤੇ ਬਖਸ਼ ਸਿਬਾਲ ਬਖਸ਼ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ ਅੰਗ 990 ਅਜਿਹੇ ਬੰਦਿਆਂ ਲਈ ਗੁਰਬਾਣੀ ਦਾ ਫੈਸਲਾ ਹੈ ਜਨਮ ਜਨਮ ਕੀ ਮਲ ਧੋਵੇ ਪ੍ਰਾਈ ਆਪਣਾ ਕੀਤਾ ਪਾਵੇ ਇਹਾਂ ਸੁਖ ਨਹੀਂ ਦਰਗੈ ਢੋਈ ਜੰਪੁਰ ਜਾਏ ਪਚਾਵੇ ਨੰਦਕ ਅਹਲਾ ਜਨਮ ਗਵਾਇਆ ਪਹੁੰਚ ਨਾ ਸਕੇ ਕਹੂੰ ਬਾਤੇ ਆਗੇ ਠੌਰ ਨਾ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪੁਰੇ ਕਾ ਕਿਆ ਉਹ ਕਰੇ ਵਿਚਾਰਾ ਤਹਾਂ ਬਿਗੂਤਾ ਜਹ ਕੋਈ ਨਾ ਰਾਖੇ ਕਿਸ ਪੈ ਕਰੇ ਪੁਕਾਰਾ ਨਿੰਦਕ ਕੀ ਗਤ ਕਥੂ ਨਾਈ ਖਸਮੈ ਏਵੇ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੇਰੀ ਤੂੰ ਸੰਤਨ ਕਾ ਸਹਾਈ ਸੰਤਾ ਟੇਕ ਤੁਮਾਰੀ ਸੁਆਮੀ ਤੇਰੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਅੰਗ 381 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ